ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ ਸੋ ਹੀੜਾ ਘੜਿਆਲ ਜਿਉ ਦੁਖੀ ਰਹਿਣ ਬਿਹਾਈ ਆ ਦੇ ਵਿਆਖਿਆ ਕਰ ਗਿਆ ਬਾਲਾ ਘੜਿਆਲ ਨੂੰ ਸਮਝ ਲਿਓ ਸੋ ਹੀੜਾ ਘੜਿਆਲ ਜਿਉ ਦੁਖੀ ਰਹਿਣ ਉਹੜਾ ਹਿਰਦਾ ਉਹੀ ਘੜਿਆਲ ਵਰਗਾ ਜਿਹੜੀ ਰੋਸ਼ਨੀ ਆ ਨਾ ਅਲਦਲੇ ਜਿਹਦੇ ਵਿੱਚ ਮਨ ਮੈਂ ਆਪ ਹੈ ਉਹ ਜਿੰਨੀ ਰੋਸ਼ਨੀ ਹੈ ਸਾਡੇ ਆਕਾਸ਼ ਦੀ ਉਹਨੂੰ ਹਿਰਦਾ ਹੀ ਕਹਿੰਦੇ ਅਸੀਂ ਅਸਲ ਹਿਰਦਾ ਉਹੀ ਹੈ ਮਨ ਦਾ ਵਜੂਦ ਹਿਰਦਾ ਹੀ ਹੈ ਮਨ ਮੰਦਰ ਹੈ ਆ ਮੰਦਰ ਹੈ ਮਨ ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸੁਜਾਏ ਸੋ ਹੇੜਾ ਘੜਿਆਲ ਜੋ ਦੁਖੀ ਰਹਿਣ ਬਿਹਾਰ ਅਸਲ ਦੇ ਵਿੱਚ ਘੜੀਏ ਘੜੀਏ ਮਾਰੀ ਹੈ ਮਨ ਨੂੰ ਕਰ ਰਹੇ ਆ ਮਾਰਦੇ ਨਹੀਂ ਇਹਦਾ ਰੂਪ ਕਰੂਪ ਹੋਇਆ ਹੈ ਇਹ ਕਰੂਪ ਰੂਪ ਤੇ ਇਹਦਾ ਸਰੂਪ ਬਣਾ ਰਹੇ ਅਣਜਾਣ ਜਿਹੜੇ ਸੀ ਬੰਦੇ ਇੱਥੇ ਦੇ ਜਾਣਕਾਰੀ ਨਹੀਂ ਸੀ ਜਿਨ੍ਹਾਂ ਨੂੰ ਸੱਚ ਦੀ ਉਹਨਾਂ ਨੇ ਮਨ ਦਾ ਰੂਪ ਵਿਗਾੜਤਾ ਇਹ ਸਤ ਸਰੂਪ ਹੈ ਕਾੜਨ ਲੱਗੇ ਤੇ ਕੁਝ ਹੋਰੇ ਬਣਾਤਾ ਇਹਨੂੰ ਕਾੜਨ ਲੱਗੇ ਤੇ ਦੇਣ ਲੱਗੇ ਤੇ ਮਤ ਜਿਨ੍ਹਾਂ ਨੇ ਮਤ ਦਿੱਤੀ ਕੁਮਤ ਦਿੱਤੀ ਉਹਨਾਂ ਕੋ ਥਿਓ ਕੁਮਤ ਮਤ ਹੈ ਨਹੀਂ ਸੀ ਸੁਮਤ ਹੈ ਨਹੀਂ ਸੀ ਸੁਮਤ ਦੇ ਦਿੰਦਿਆਂ ਨੇ ਸੁਮਤ ਦੇ ਉਹਨਾਂ ਕੋ ਕਮਤ ਸੀ ਜਿਹੜੀ ਉਹਨੂੰ ਸਮਤਬੰਦੀ ਬੈਠੇ ਸੀ ਉਹ ਦੇਤੀ ਇਹਦਾ ਗਿਆ ਰੂਪ ਵਿਗੜ ਉਹ ਜਦ ਸਮਤ ਵਾਲੇ ਕੋ ਚਲਿਆ ਗਿਆ ਅਸਲੀ ਕਾਲੀ ਕੋ ਕਰ ਕੋ ਚਲਿਆ ਗਿਆ ਉਹ ਲੈ ਕੇ ਵੈਦ ਆ ਗਿਆ ਪੱਥਰ ਨੂੰ ਪਰ ਅਣਜਾਣ ਸੀ ਮੂਰਤੀ ਘੜਨ ਲੱਗ ਗਿਆ ਸੀ ਉਹਦੇ ਵਿਗੜ ਗਿਆ ਕੰਮ ਜਦ ਇਹ ਕਿਹਾ ਵੀ ਸੂਤ ਆਉਂਦਾ ਫਿਰ ਉਹ ਦੂਏ ਕਾਰੀਗਰ ਕੋ ਲੈ ਗਏ ਮਤਲਬ ਇਹ ਇੰਨਾ ਕਹਿੰਦੇ ਬਣਾਤਾ ਕੰਮ ਹੋ ਗਿਆ ਖਰਾਬ ਸਾਰਾ ਹੀ ਖਰਾਬ ਨਾ ਹੋ ਜਵੇ ਹੁਣ ਤੂੰ ਸਾਂਭ ਲੈ ਉਹ ਜਦ ਘੜੂਗਾ ਦੁਬਾਰਾ ਉਹਨੂੰ ਘੜੇ ਹੋਏ ਨੂੰ ਘੜੇ ਹੋਏ ਨੂੰ ਘੜੂਗਾ ਉਹ ਘੜਿਆ ਤਾਂ ਪਹਿਲਾਂ ਵੀ ਹੋਇਆ ਉਹ ਆਪਣੇ ਹਿਸਾਬ ਨਾਲ ਘੜੂਗਾ ਅਸਲ ਘੜੀਏ ਘੜੀਏ ਮਾਰੀਏ ਪੈਰੀ ਲਹੇ ਸੁਜਾਏ ਪੈਰੀ ਲਹੇ ਸੁਜਾਏ ਇਹ ਅਸਲ ਦੇ ਵਿੱਚ ਜੋ ਇਹਨਾਂ ਸ਼ਕਲ ਬਣਾਈ ਹੋਈ ਹੈ ਨਾ ਆਪਣੇ ਜੋ ਧਾਰਨ ਕੀਤੀ ਹੋਈ ਹੈ ਮਤ ਧਾਰਨ ਕੀਤੀ ਹੋਈ ਹੈ ਪਹਿਰੀ ਹੋਈ ਹੈ ਜੋ ਮਤ ਜੋ ਇਹਨੇ ਮੰਨ ਲਿਆ ਕੁਝ ਗਲਤ ਇਹ ਉਹ ਬਣਾਉ ਦੀ ਉਹ ਸਜ਼ਾ ਲੈ ਰਿਹਾ ਜੋ ਇਹਨੇ ਧਰਮ ਧਾਰਨ ਕਰ ਲਿਆ ਉਹ ਇਹਨੂੰ ਐ ਲੱਗਦੀ ਹੈ ਜੇ ਛਡਾਉਣਾ ਪੈਂਦਾ ਇਹ ਲੱਗਦਾ ਵੀ ਸਜ਼ਾ ਹੈ ਰੂਪ ਨੂੰ ਛੱਡਣ ਦੀ ਸਜ਼ਾ ਜਾਂ ਹੋਰ ਕੁਝ ਨਹੀਂ ਹੈ ਉਹ ਨਬਾਬ ਹੁੰਦਾ ਇਹ ਮੰਨੀ ਬੈਠਾ ਹੈ ਜਦ ਇਹ ਛਡਾਉਨੇ ਆ ਇਹ ਸਜ਼ਾ ਮੰਦਾ ਮੈਂ ਕੁਝ ਨਹੀਂ ਕਰ ਸਕਦਾ ਇਹ ਜੇ ਇਹਨੂੰ ਕਹੀਏ ਵੀ ਇਹ ਕਹਿ ਨਹੀਂ ਉਹ ਕਹਿੰਦਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਤਾਂ ਕਰ ਸਕਦਾ ਜੇ ਕਹੀਏ ਰਾਤ ਕਹੋ ਉਹ ਕਹਿੰਦਾ ਨਹੀਂ ਦਿਨ ਨਿਕਲਿਆ ਹੈ ਕਹੀਏ ਤਾਂ ਸਮਝੇ ਆ ਪ੍ਰੋਬਲਮ ਇਹ ਕਹਿੰਦਾ ਲੈ ਭਲਾ ਦਿਨ ਚੜਿਆ ਮੈਨੂੰ ਕਹਿੰਦਾ ਰਾਤ ਕਾ ਸਜ਼ਾ ਬੁੱਧਾ ਇਸ ਗੱਲ ਦੀ ਸਜ਼ਾ ਬੁੱਧਾ ਹੋਰ ਕੁਝ ਨਹੀਂ ਹੈ ਸਜ਼ਾ ਵਰਗੀ ਕੋਈ ਚੀਜ਼ ਨਹੀਂ ਘੜੀਏ ਘੜੀਏ ਮਾਰੀਏ ਪਹਿਲੀ ਲੈ ਸਜਾਏ ਜਿਹੜੀਆਂ ਨੇ ਸ਼ਕਲ ਬਣਾ ਲਈ ਤਾਂ ਸਜ਼ਾ ਮਿਲਦੀ ਹੈ ਉਹ ਸ਼ਕਲ ਠੀਕ ਕਰਦੀਆਂ ਦੀ ਸਜ਼ਾ ਕਾਨੂੰ ਹੈ ਪਹਿਲੀ ਲੈ ਸਜਾਏ ਸੋ ਹੀੜਾ ਕਿਹੜੀ ਜੋ ਨਾ ਜੋ ਮਤ ਬਣਾ ਲਈ ਉਹ ਸਜ਼ਾ ਤਾਂ ਮਿਲਦੀ ਹੈ ਮਰਜੀ ਇਹਦੀ ਚੱਲੀ ਉਹ ਚ ਆਪਣੀ ਮਰਜ਼ੀ ਦੀ ਮਤ ਧਾਰਨ ਕਰੀਏ ਹੁਣ ਆਪਣੀ ਮਰਜ਼ੀ ਛੱਡਣੀ ਹੈ ਮਰਜ਼ੀ ਜਿਹੜੀ ਛੱਡਣੀ ਹੈ ਉਹਨੂੰ ਸਜ਼ਾ ਮਿਲਦਾ ਪਹਿਰੀ ਲੈ ਸਜਾਏ ਸੋ ਹੀੜਾ ਘੜਿਆਲ ਜੋ ਦੁਖੀ ਰਹਿਣ ਬਿਹਾਏ ਸੋ ਹੀੜਾ ਘੜਿਆਲ ਜੋ ਬਸ ਉਹ ਹਿਰਦੇ ਦੇ ਵਿੱਚ ਇਹ ਉਹ ਘੜਿਆਲ ਵਰਗਾ ਸਮਝ ਲਓ ਜਿਹੜਾ ਦੁੱਖ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਹੈ ਉਹਨੂੰ ਸੁਖ ਸੁਖੀ ਬਣਾਉਣਾ ਹੈ ਹਿਰਦੇ ਵਿੱਚ ਸੁਖ ਪੈਦਾ ਕਰਨਾ ਹੈ ਉਹ ਹਿਰਦਾ ਘੜਿਆਲ ਵਰਗਾ ਹੀ ਹੈ ਜੇ ਉਹ ਸੁਖ ਪੈਦਾ ਕਰਨਾ ਉਹਦੀ ਸ਼ਕਲ ਬਦਲਣੀ ਹੈ ਤਾਂ ਉੱਥੇ ਚੋਟ ਖਾਣੀ ਪਊ ਸੁਖ ਵਾਸਤੇ ਖਾਣੀ ਪਊ ਉਹ ਚੋਟ ਹਰ ਚੋਟ ਸੁਖਦਾਇਕ ਹੈ ਹਰ ਚੋਟ ਚੋਂ ਸੁਖ ਮਿਲੂਗਾ ਉਹ ਚ ਦੁੱਖ ਨਹੀਂ ਮਿਲ ਸਕਦਾ ਜੇ ਦੁੱਖ ਮੰਨਦਾ ਤਾਂ ਇਹ ਮੂਰਖ ਹੈ ਇਹਨੂੰ ਸਮਝ ਨਹੀਂ ਬੇਸਮਝੀ ਕਰਕੇ ਦੁੱਖ ਮੰਨਦਾ ਹਾਂਜੀ